ਗੱਗਾ ਗੁਰ ਕੇ ਵਚਨ ਪਛਾਨਾ ਗੱਗਾ ਗੁਰ ਕੇ ਵਚਨ ਪਛਾਨਾ ਗੁਰ ਕੇ ਵਚਨ ਆ ਗਿਆ ਹੁਣ ਇੱਥੇ ਲਓ ਨਾਮ ਨਹੀਂ ਆਇਆ ਪਛਾਣਿਆ ਕਿਵੇਂ ਰਾਮ ਨੂੰ ਕਿਵੇਂ ਪਛਾਣਿਆ ਆਪਣੇ ਆਪ ਨੂੰ ਕਿਵੇਂ ਪਛਾਣਿਆ ਮੈਨੂੰ ਕਿਵੇਂ ਪਤਾ ਹੈ ਵੀ ਰਾਮ ਨੂੰ ਮੇਰੀ ਦੂਰੀ ਹੋਈ ਹੋਈ ਹੈ ਇਹ ਸਾਰੀ ਗੱਲ ਦੀ ਸਮਝ ਕਿਵੇਂ ਆਈ ਹੈ ਸ੍ਰਿਸ਼ਟੀ ਸਾਰੀ ਦੀ ਰਾਮ ਦੀ ਕਹਾਣੀ ਕੀ ਪਛਾਣ ਕਿਵੇਂ ਆਈ ਹੈ ਸਮਝ ਕਿਵੇਂ ਆਈ ਹੈ ਇਹਦੀ ਜਿਵੇਂ ਮੇਰੀ ਕਹਾਣੀ ਹੋਵੇ ਸਭ ਦੀ ਹੈ ਬਸ ਘਟਾਉਗੀ ਤਾਂ ਸਾਰੀ ਜਿਵੇਂ ਇੱਕ ਦੀ ਕਹਾਣੀ ਹੋਵੇ ਸਾਰਿਆਂ ਦੀ ਹੈ ਜਿਵੇਂ ਇਹ ਫਸਿਆ ਜੇਲ੍ਹ ਚ ਨੇ ਸਾਰੇ ਸਾਰੇ ਜੁਰਮ ਕਰਕੇ ਆਏ ਨੇ ਜਿਨ੍ਹਾਂ ਨੇ ਅਪਰਾਧ ਨਹੀਂ ਕੀਤਾ ਜੇਲ੍ਹ ਤੇ ਬਾਹਰ ਗੰਗਾ ਗੁਰ ਕੇ ਬਚਨ ਪਛਾਣੋ ਇਹ ਸਮਝ ਕਿਵੇਂ ਲੱਗੀ ਗੁਰੂ ਦੇ ਬਚਨਾਂ ਨਾਲ ਉਪਦੇਸ਼ ਨੂੰ ਪਤਾ ਲੱਗਾ ਉਪਦੇਸ਼ ਜਿਹੜਾ ਹੈਗਾ ਇਸ ਇਸੇ ਦੇ ਵਿੱਚ ਨਾਮ ਹੁੰਦਾ ਇਸੇ ਵਿੱਚ ਗਿਆਨ ਹੁੰਦਾ ਪਛਾਣ ਤਾਂ ਉਹਦੀ ਗਿਆਨ ਤੇ ਗਿਆਨ ਕਿੱਥੋਂ ਮਿਲਦਾ ਉਪਦੇਸ਼ ਵਿੱਚੋਂ ਬਿਆਣਿਆਂ ਨੂੰ ਆਪਾਂ ਉਪਦੇਸ਼ ਕਰਦੇ ਹਾਂ ਸਮਝਾਉਂਦੇ ਤਾਂ ਹੀ ਸਮਝ ਆਉਂਦੀ ਹੈ ਸਮਝ ਆਉਂਦੀ ਕਿੱਥੋਂ ਕੋਈ ਉਪਦੇਸ਼ ਹੋਊਗਾ ਕੋਈ ਸਮਝਾਊਗਾ ਤਾਂ ਸਮਝਾਊ ਦੂਜੀ ਬਾਤ ਨਾਮ ਸਮਝਦਾ ਲੋ ਹੈ ਸੋਝੀ ਦਾ ਲੋ ਹੈ ਆਪਣੇ ਦਾਸ ਕੋ ਸਭ ਸੋਝੀ ਪਾਏ ਸੋਝੀ ਹੋਣੀ ਹੈ ਸਾਰੀ ਕਹਾਣੀ ਦੀ ਸਮਝੇ ਆਉਣੀ ਹੈ ਸਾਰੀ ਕਹਾਣੀ ਦੀ ਦੂਜੀ ਬਾਤ ਨਾ ਧਰੇ ਹੀ ਕਰਨਾ ਪਰ ਇੱਕ ਗੱਲ ਜ਼ਰੂਰ ਹੈ ਦੋ ਗੱਲਾਂ ਨੇ ਆਪਣੇ ਅੰਦਰ ਸੰਸਾਰ ਵਿੱਚ ਕਮਾਇਆ ਦੀ ਗੱਲ ਵੀ ਚੱਲਦੀ ਹੈ ਮਾਇਆ ਦੀ ਬੜਾਈ ਉਲਟੀ ਸਿੱਖਿਆ ਵੀ ਚੱਲਦੀ ਹੈ ਜੋ ਗੁਰਬਾਣੀ ਨੇ ਜੋ ਚੰਗੀ ਗੱਲ ਸੀ ਅੰਤਰਾਤਮਾ ਦੀ ਜਿਹੜੀ ਗੱਲ ਸੀ ਉਹਦਾ ਧਿਆਨ ਰੱਖਿਆ ਮੈਂ ਲੋਕਾਂ ਦੀ ਗੱਲ ਧਿਆਨ ਨਹੀਂ ਰੱਖਿਆ ਸੰਸਾਰੀ ਗੱਲ 'ਚ ਧਿਆਨ ਦੇਖਿਆ ਸੰਸਾਰ ਕਹਿੰਦਾ ਲੋ ਲੋ ਉਹ ਦੇਖੋ ਕਿੱਡਾ ਬੜਾ ਹੋ ਗਿਆ ਅਫਸਰ ਆਏ ਹੋ ਗਿਆ ਫਲਾਣੇ ਦੇ ਟਿਪ ਤੇ ਇਹ ਤਾਂ ਧਿਆਨ ਨਹੀਂ ਦਿੱਤਾ ਉਹ ਵੱਡਾ ਨਹੀਂ ਹੋਇਆ ਛੋਟਾ ਹੋਇਆ ਮਾਇਆ ਦੀ ਲੋੜ 'ਚ ਕੋਈ ਵੱਡਾ ਨਹੀਂ ਹੋਇਆ ਅਜੇ ਤੱਕ ਅੱਜ ਵੱਡਾ ਹੋ ਗਿਆ ਕਰਾ ਜਾਏ ਉਹਨੇ ਆਪਣੇ ਉਹ ਵੱਡਾ ਆਦਮੀ ਨੇ ਆਪਣੀ ਔਲਾਦ ਵਾਸਤੇ ਬਹੁਤ ਕੁਝ ਕਰਕੇ ਰੱਖਤਾ ਉਹਦਾ ਬੁੱਢਾ ਮਾਰ ਕੇ ਗਰੀਬ ਦੇ ਘਰ ਪੈਦਾ ਹੋ ਗਿਆ ਬੜਾ ਬਣਾਤਾ ਉਹਨੇ ਤੇ ਬਣਾਤਾ ਉਹਦਾ ਕਾਲੂ ਗਰੀਬ ਦੇ ਘਰ ਪੈਦਾ ਕਰਤਾ ਉਹਨੇ ਉਹ ਰਾਜੇ ਰਾਮ ਕੇ ਜਿਹੜੇ ਕਹਿੰਦਾ ਸਿਰ ਚ ਬਣਾਉਂਦਾ ਐ ਬਣਾ ਦਿੰਦਾ ਇਧਰੋਂ ਮਾਰਿਆ ਤਾਂ ਉਧਰ ਪੈਦਾ ਕਰਤਾ ਤੂੰ ਗਰੀਬ ਦੇ ਘਰ ਭੇਜਤਾ ਹੋਰ ਰੰਗ ਕਾ ਡਾਰੇ ਰੋ ਰੋ ਕਰ ਗਰੀਬ ਨੂੰ ਚੱਕ ਕੇ ਇਹਦੇ ਘਰ ਪੈਦਾ ਕਰ ਦੂਗੇ ਇਹ ਜਿਹੜੀ ਬਾਜੀ ਹੈ ਇਹ ਇਹਦਾ ਕੀ ਕਰੋਗੇ ਸਾਡੇ ਕੋਲ ਦੱਸੋ ਕੀ ਇਲਾਜ ਹੈ ਰਾਜੇ ਦੇ ਕਰਕੇ ਤੇ ਗਰੀਬ ਨੂੰ ਪੈਦਾ ਕਰ ਦਵੇ ਗਰੀਬ ਨੂੰ ਕਿਸੇ ਰਾਜੇ ਦੇ ਘਰ ਪੈਦਾ ਕਰ ਦਵੇ ਇਹ ਤਾਂ ਉਹਦੇ ਹੱਥ 'ਚ ਹੈ ਤੁਸੀਂ ਕਹਿੰਦੇ ਮੈਂ ਪੁੱਤਾਂ ਦਾ ਐ ਕਰਤਾ ਉਹੜੀਆਂ ਪੁੱਛਤਾ ਹੋਣੀਆਂ ਨੇ ਕੌਣ ਹੋਣੀਆਂ ਨੇ ਕਿੱਥੋਂ ਹੋਣੀਆਂ ਜਿਹਦਾ ਅਸੀਂ ਸ਼ਾਇਦ ਖੋਇਆ ਉਹੀ ਹੋਵੇ ਉਹਦੇ ਨੂੰ ਦੇ ਦੇਵੇ ਅਜੇ ਉਹਨੇ ਸਾਰੀ ਜਾਇਦਾਦ ਉਹਨਾਂ ਦੀ ਆਪਣੀ ਹੜਪ ਕਰ ਲਈ ਉਹਨੇ ਸਾਡੇ ਪੈਦਾ ਕਰਤਾ ਉਹ ਜਿਹਦੀ ਹੜਪ ਕੀਤੀ ਉਹਨੂੰ ਮਿਲ ਗਈ ਰੋ ਜਾਇਦਾਦ ਵਿੱਚ ਫਿਰ ਫਿਰ ਕਰਨ ਇਸ ਕਰਕੇ ਜਿਹੜੀ ਜਾਇਦਾਦ ਹੈ ਉਹਨੂੰ ਠਿਕਾਣੇ ਰੱਖੇ ਤਾਂ ਠੀਕ ਹੈ ਹੱਥ ਤਾਂ ਫਿਰ ਵੀ ਉਹਦਾ ਹੀ ਹੈ ਇਹਦਾ ਸਾਨੂੰ ਪਤਾ ਨਹੀਂ ਦੱਸਣਾ ਜਮਾ ਓਹੋ ਜਿਹੜੇ ਨੇ ਜੀਵ ਨੇ ਆਉਣਾ ਜਿੱਥੇ ਆਉਣਾ ਤਾਂ ਉਹਦੀ ਮਰਜ਼ੀ ਨਾਲ ਹੋਣਾ ਸਾਡੀ ਸਾਨੂੰ ਤਾਂ ਪਤਾ ਨਹੀਂ ਜਿਹਨੇ ਜਨਮ ਨਾਲ ਨੇ ਕਰੇ ਕੋਈ ਜਿਹਦੇ ਅਸੀਂ ਹੜਪੀਏ ਜੇ ਉਹੀ ਆ ਗਿਆ ਸਾਡੇ ਘਰ ਫੇਰ ਤੁਸੀਂ ਆਪਣੇ ਵਾਲੇ ਖੋਲੀ ਦੀ ਤੁਸੀਂ ਆਪਣੇ ਵਾਲੀ ਵੀ ਲਾ ਕੇ ਉਹਨੂੰ ਦੇਤੀ ਸੜੇ ਵਿਆਜ ਬੇਸਮਝੀ ਦੀ ਉਹ ਗੱਲ ਹੈ ਇੱਕ ਗੱਲ ਬੇਸਮਝੀ ਦੀ ਹੋਇਆ ਉਹਦੇ ਤਾਂ ਬਚ ਕੇ ਜਾ ਨਹੀਂ ਸਕਦੇ ਕਿਤੇ ਇਸ ਕਰਕੇ ਆਪਣੀ ਅਕਲ ਨੂੰ ਛੱਪੇ ਰੱਖੇ ਫੇ ਠੀਕ ਹੈ ਅਸੀਂ ਤਾਂ ਸਮਝਦੇ ਹਾਂ ਅਸੀਂ ਆਪਣੀ ਅਕਲ ਨੇ ਕਰ ਲਿਆ ਪਰ ਉਹ ਕੀ ਕਰ ਸਕਦਾ ਉਦਾਰੀਆ ਬੜਾ ਇਹ ਤਾਂ ਸਾਡੇ ਵਾਸਤੇ ਜਿੰਨਾ ਸਾਨੂੰ ਇਹਦਾ ਗਿਆਨ ਹੈ ਜੋ ਕੁਝ ਅਸੀਂ ਕਹਿ ਰਹੇ ਹਾਂ ਜੋ ਅਸੀਂ ਸੋਚ ਰਹੇ ਹਾਂ ਜੋ ਅਸੀਂ ਦੇਖ ਰਹੇ ਹਾਂ ਇਹ ਕੁਝ ਵੀ ਨਹੀਂ ਹੈਗਾ ਬੇਵਕੂਫੀ ਹੈ ਸਾਡੀ ਜਦ ਸਾਨੂੰ ਇਸ ਗੱਲ ਦਾ ਨਹੀਂ ਪਤਾ ਵੀ ਜੰਮਣ ਵਾਲਾ ਸਾਡੇ ਕੌਣ ਹੈ ਮਰਨ ਵਾਲਾ ਕਿੱਥੇ ਗਿਆ ਤੇ ਉਹਨਾਂ ਖਾਤਰ ਸੋਚਣਾ ਪਾਗਲਪਨ ਤੇ ਸਵਾਹਰ ਹੈ ਕੀ ਇਹ ਤਾਂ ਸਾਡੇ ਵਾਸਤੇ ਨਹੀਂ ਫਿਰ ਦੂਜੀ ਬਾਤ ਨੂੰ ਧਰੇ ਹੀ ਕਰਨਾ ਦੂਜੀ ਬਾਤ ਜਿਹੜੀ ਇਹ ਦੂਜੀ ਬਾਤ ਹੈ ਆਪਣੇ ਹੱਕ ਤੇ ਖੰਡ ਤੇ ਜਿਹੜੀ ਦੂਜੀ ਗੱਲ ਹੈ ਨਾ ਬਾਣੀ ਹੱਕ ਸੱਚ ਤੇ ਕਢਾਉਂਦੀ ਹੈ ਇਹ ਕਿ ਸੱਚ ਤੋਂ ਥੜਕਾਉਣ ਵਾਲੀ ਵੀ ਗੱਲ ਹੈ ਇੱਕ ਧਰਮ ਤੋਂ ਭਟਕਾਉਣ ਵਾਲੀ ਗੱਲ ਹੈ ਸੰਸਾਰ ਦੇ ਵਿੱਚ ਦੋ ਨੇ ਨਾ ਇੱਕ ਤਾਂ ਮਨ ਦੀ ਸਿੱਖਿਆ ਇੱਕ ਅੰਤਰਾਤਮਾ ਦੀ ਸਿੱਖਿਆ ਮਨ ਚਾਹਤ ਕਛੂ ਔਰ ਔਰੇ ਦੀ ਔਰੇ ਹੋ ਜਾਂਦੀ ਹੈ ਔਰੇ ਕੀ ਔਰੇ ਐ ਹੋ ਜਾਂਦੀ ਹੋ ਜਾਂਦੀ ਹੈ ਐ ਹੋ ਜਾਂਦੀ ਔਰੇ ਕੀ ਔਰੇ ਅਸੀਂ ਕੁਝ ਹੋਰ ਸੋਚਦੇ ਤੇ ਹੋ ਗਈ ਔਰੇ ਕੀ ਔਰੇ ਉਹਦਾ ਇਹਨੂੰ ਪਤਾ ਕੋਈ ਨਹੀਂ ਉਹ ਜਿਹੜਾ ਇਹ ਮੰਗਦਾ ਹੈ ਨਾ ਜਾ ਕੇ ਪਲਾਦ ਉਹ ਉਹ ਦੇ ਨਜਰੂ ਤੋਂ ਛੁੱਟ ਜਾਂਦਾ ਤੇ ਵੀ ਅੱਲ ਹੈ ਇਹ ਫਿਰ ਦੋ ਜੁੜ ਨੂੰ ਬਾੜਦਾ ਉਹਦੀ ਬੜੀ ਸੇਵਾ ਕਰਦਾ ਤੈਨੂੰ ਪਤਾ ਹੈ ਕੌਣ ਹੈ ਬਸ ਕਿਹਦੇ ਖਾਤਰ ਕੀਤਾ ਕਿਉਂ ਕੀਤਾ ਜੇ ਤੈਨੂੰ ਗਿਆਨ ਹੈ ਕੋਈ ਕਿਹਨੂੰ ਦੇਣਾ ਹੈ ਕਿਹਦੇ ਵਾਸਤੇ ਜਮਾ ਹੋ ਰਿਹਾ ਹੈ ਉਹਨੂੰ ਪਤਾ ਸੁਮੇ ਤਾਂ ਰੱਖਣ ਕੋ ਦਿਨ ਮੁਗਦ ਕਹਤਾ ਤਨ ਮੇਰਾ ਮੁਗਦ ਕਹਤਾ ਸੁਮੇ ਤਾਂ ਰੱਖਣ ਕੋ ਦਿਆ ਸੂਦ ਤਾਂ ਲਾਕੀ ਕਰਨ ਵਾਸਤੇ ਦਿੱਤਾ ਉਹ ਕਹਿੰਦਾ ਤਾਂ ਮੇਰੇ ਪਾਈ ਉਹਦਾ ਜਿਹਦੇ ਵਰਤਣਾ ਦਬੜਾ ਤੇਸੀ ਕਾ ਜੋ ਖਰਚੇ ਔਰ ਖਾਏ ਦੇਵੇ ਦਲਾਏ ਰਜ਼ਾਏ ਖੁਦਾ ਦਾ ਮਤਲਬ ਉਹਦੀ ਰਜ਼ਾ ਹੈ ਦੇਣਾ ਦਲਾਉਣਾ ਉਹਨੇ ਉਹਨੂੰ ਦਿੱਤਾ ਜੀ ਤੋਂ ਅਸੀਂ ਖੋਇਆ ਸੀ ਉਹਦੀ ਰਜ਼ਾ ਸੀ ਉਹਨੂੰ ਦੇਣਾ ਉਹਨੇ ਫੇਰ ਦਿੱਤਾ ਨਾਲ ਆਪਣਾ ਵੀ ਦੇ ਦਿੱਤਾ ਉਹਦੇ ਵਾਲਾ ਤਾਂ ਦਿੱਤਾ ਹੀ ਦਿੱਤਾ ਆਪਣਾ ਵੀ ਦੇ ਦਿੱਤਾ ਨਾਲ ਜੇ ਰਾਜਾ ਰਾਮ ਕੀ ਕਹਾਣੀ ਦੀ ਸਮਝ ਆ ਜਵੇ ਨਾ ਕਿ ਰਾਜਾ ਰਾਮ ਕੀ ਕਹਾਣੀ ਦੀ ਗੱਲ ਕਰ ਰਹੇ ਹੁਣ ਰਾਜਾ ਰਾਮ ਕੀ ਕਹਾਣੀ ਹੋ ਰਹੀ ਹੈ ਸਾਡੀ ਰਾਮ ਕੀ ਕਰ ਸਕਦਾ ਉਹ ਕੀ ਕਰ ਸਕਦਾ ਹੈ ਕੀ ਕਰ ਰਿਹਾ ਹੈ ਦੀ ਸਮਝ ਆ ਜਾ ਫੇਰ ਇਹ ਛੁੱਟ ਜਾਂਦਾ ਸਭ ਕੁਝ ਜਿੰਨਾ ਚਿਰ ਸਮਝ ਨਹੀਂ ਆਉਂਦੀ ਉਹਨਾਂ ਜਲਦੀ ਛੁੱਟਦਾ ਫਿਰ ਆਪੇ ਛੱਡ ਦਿੰਦਾ ਵੀ ਇਹ ਤਾਂ ਬਈ ਉਹਦੇ ਹੱਥ 'ਚ ਹੈ ਆਪਾਂ ਕੀ ਕਰ ਸਕਦੇ ਹਾਂ ਇਸ ਕਰਕੇ ਜਿੰਨਾ ਜਿੰਨਾ ਕਰ ਰਹਿ ਜਾਣਾ ਉਹਨਾਂ ਫੇਰ ਉਹਦਾ ਜੀ ਤਾਂ ਖਬਰਾਂ ਕਿਹਦਾ ਉਹਦੀ ਕਹਾਣੀ ਸੁਣਾਉ ਦਿੰਦੇ ਨੇ ਆਪਣੇ ਕ੍ਰਿਸ਼ਨ ਦੀ ਅਰਜਨ ਕਹਿੰਦਾ ਵੀ ਮੇਰਾ ਬੁੱਢਾ ਜਿਹੜਾ ਹੈ ਨਾ ਉਹ ਮੈਨੂੰ ਬੁਲਵਾ ਦੇ ਕ੍ਰਿਸ਼ਨ ਨੂੰ ਮਤਲਬ ਉਹ ਸੀ ਉਹ ਵਰ ਗਿਆ ਸੀ ਜੰਗ ਕਰ ਛੱਡ ਪਰੇ ਕੀ ਲੈਣਾ ਜਣਾ ਕੀ ਲੈਣਾ ਤੂੰ ਫਿਰ ਬੋਝ ਫਸਿਆ ਹੋਇਆ ਇਹ ਉਹਦਾ ਦਾ ਸਬੰਧ ਸੀ ਤੇਰੇ ਨਾਲ ਕੋਈ ਬੀਤੀ ਗੱਲ ਜਿਹੜੀ ਹੋ ਗਈ ਪਿਛੇ ਨੂੰ ਨਹੀਂ ਦਾ ਹੁੰਦਾ ਇਹ ਕਰਕੇ ਗੁਰਬਾਣੀ ਕਹਿੰਦੀ ਆ ਸਾਹ ਕੋ ਨੂੰ ਪਾਚੇ ਫੇਰ ਲੋ ਬੋਲਣਾ ਪਿਛੇ ਨੂੰ ਨਹੀਂ ਚੱਕੀਦਾ ਕੌਣ ਕੀ ਦਾ ਪੁੱਤ ਖਬਰ ਹੈ ਕੌਣ ਕੀ ਦਾ ਇੱਥੇ ਹੁੰਦਾ ਆ ਤੈ ਕੀ ਲੈਣ ਗੇਮ ਖੇਡ ਕੇ ਚਲਾ ਜਾ ਨਹੀਂ ਨਹੀਂ ਮੇਰਾ ਮੇਰੀ ਆਤਮਾ ਜਿਹੜੀ ਹੈ ਨਾ ਉਹਦੇ ਵਿੱਚ ਪਿੱਛਾ ਮੇਰੀ ਚਲੋ ਬਈ ਲੈ ਕੇ ਜਾ ਕੇ ਕਿਤੇ ਬਾਹਰ ਲੈ ਕੇ ਜੰਗਲ ਜਿੱਥੇ ਕੋ ਬੁਗਿਆੜ ਖੜਾ ਸੀ ਸਾਲ ਡੇਢ ਸਾਲ ਦਾ ਬੱਚਾ ਹੁਣ ਸਾਲ ਡੇਢ ਸਾਲ ਦੇ ਬੱਚੇ ਜਵਾਨ ਹੋ ਜਾਂਦੇ ਉਹ ਕਹਿੰਦਾ ਉਹ ਜਿਹੜਾ ਹੈਗਾ ਬੁਗਿਆੜ ਉਹ ਨਹੀਂ ਹੁੰਦਾ ਕਹਿੰਦਾ ਹੁਣ ਮੈਂ ਇਹਦੇ ਨਾਲ ਗੱਲ ਕੀ ਕਰਾਂ ਕਹਿੰਦਾ ਗੱਲ ਪੰਜ ਚਾਰ ਮਿੰਟ ਦੇ ਦੇ ਮੈਂ ਤੂੰ ਗੱਲ ਕਰ ਸਕਦਾ ਇਹਦੇ ਨਾਲ ਤੈਨੂੰ ਜਵਾਬ ਦੇ ਦੂਗਾ ਉਹ ਤਾਂ ਬਾਅਦ ਨਹੀਂ ਦੇ ਉਹਨੇ ਉਹਨੂੰ ਕਿਹਾ ਵੀ ਤੂੰ ਬਈ ਬੰਦੂ ਹੈ ਮੇਰਾ ਬੁੱਢਾ ਸੀ ਮੈਂ ਮੈਂ ਤੈਨੂੰ ਕਹਿੰਦਾ ਕਈ ਵਾਰ ਤੂੰ ਮੇਰਾ ਬਾਪ ਹੋਇਆ ਕਈ ਵਾਰ ਮੈਂ ਤੇਰਾ ਬਾਪ ਹੋਇਆ ਕਾਹਦੀਆਂ ਗੱਲਾਂ ਕਰਦਾ ਜਾ ਕਰ ਗਿਆਨ ਤਾਂ ਉਹਨੂੰ ਜ਼ਿਆਦਾ ਹੋਇਆ ਇਹ ਜਿਹੜਾ ਉਹ ਹੈ ਆਦਮੀ ਦੀ ਜਾਨ ਹੈ जानवरां ਹੈ ਨਹੀਂ ਕਹਿਣ ਦਾ ਮਤਲਬ ਇਹ ਹੈ ਜਾਨਵਰਾਂ ਦੀ ਉਹ ਸਾਡੇ ਨੂੰ ਘੱਟ ਹੈ ਅਸੀਂ ਉਹ ਜ਼ਿਆਦਾ ਪੜ ਲਿਆ ਜ਼ਿਆਦਾ ਅਕਲ ਹੈ ਸਾਨੂੰ ਜੇ ਜ਼ਿਆਦਾ ਅਕਲ ਆਦਮੀ ਨੂੰ ਬਿਮਾਰੀਆਂ ਵੀ ਜ਼ਿਆਦਾ ਖਤਰਨਾਕ ਦੂਏ ਨੇ ਦੁੱਖਾਂ ਦਾ ਕਾਰਨ ਵੀ ਜ਼ਿਆਦਾ ਦੁੱਖਾਂ ਇਹਦੀ ਜ਼ਿਆਦਾ ਅਕਲ ਇਹਦੇ ਦੁੱਖਾਂ ਦਾ ਕਾਰਨ ਪੰਛੀ ਨੇ ਬੱਚੇ ਕੱਢਦੇ ਨੇ ਪਾੜ ਲੈਂਦੇ ਨੇ ਜਦੋਂ ਚੁਗਣ ਜੋਗੇ ਹੋ ਜਾਂਦੇ ਨੇ ਕੱਢ ਦਿੰਦੇ ਨੇ ਚੁੱਜਾ ਮਾਰ ਕੇ ਭਜਾ ਦਿੰਦੇ ਨੇ ਕੋਲ ਜਾਓ ਅਸੀਂ ਕਹਿੰਦੇ ਸਾਡੇ ਖਤ ਦੂਰ ਲੋ ਸਾਨੂੰ ਕੁੱਟੀ ਵੀ ਜਾਣ ਜਾਏ ਸਾਰਾ ਵੀ ਗੱਡੀ ਜਾਣ ਜਾਏ ਦੁਖੀ ਵੀ ਹੋਈਏ ਪਰ ਦੁਆ ਜਾਂ ਕੋਈ ਕਹਿ ਦੇ ਉਹਦੇ ਘਰ ਜ਼ਰੂਰ ਪੈ ਜਾਂਦੇ ਕਮਜ਼ੋਰੀ ਆਦਮੀ ਦੀ ਕਿ ਆਦਮੀ ਦੇ ਵਿੱਚ ਇੱਕ ਸਪੈਸ਼ਲ ਜਿੰਨਾ ਇਹ ਸਿਆਣਾ ਹੈ ਅਸਲ ਦੇ ਵਿੱਚ ਉਹਨਾਂ ਹੀ ਇਹ ਬੇਵਕੂਫ ਹੈ ਜਿੰਨਾ ਇਹ ਸਿਆਣਾ ਬਣਦਾ ਅਸਲ ਦੇ ਵਿੱਚ ਉਹਨਾਂ ਹੀ ਬੇਵਕੂਫ ਹੈ ਜਿੰਨਾ ਆਪਣੀ ਮਤ ਨੂੰ ਥੋੜੀ ਸਮਝਦਾ ਉਹਦੇ ਹੀ ਸਿਆਣਾ ਹੁੰਦਾ ਮੇਰੀ ਮਤ ਥੋੜੀ ਰਹੋ ਤੂੰ ਰੱਖ ਵੱਡਾ ਜਦੋਂ ਆਪਣੀ ਮਤ ਨੂੰ ਥੋੜੀ ਸਮਝਦਾ ਫਿਰ ਇਹ ਸਿਆਣਾ ਬਣਦਾ ਜਿੰਨਾ ਚਿਰ ਆਪਣੀ ਮਤ ਨੂੰ ਵੱਡੀ ਸਮਝਦਾ ਇਹਦਾ ਘੜਾ ਖਾਲੀ ਹੋ ਰਹਿੰਦਾ ਖਾਲੀ ਖਾਲੀ ਰਹਿੰਦਾ ਪੈਦਾ ਨਹੀਂ ਨਾ ਕੋਈ ਬਾਹਰ ਅਕਲ ਦੀ ਗੱਲ ਤਾਂ ਪਹਿਲੇ ਨਹੀਂ ਦਿੰਦਾ ਕਹਿੰਦਾ ਮੇਰੇ ਕੋਲ ਤਾਂ ਸਭ ਅਕਲ ਹੈਗੀ ਹੈ ਅਸਲ ਵਿੱਚ ਕੀ ਹੈ ਇਹ ਤਾਂ ਉਹ ਜਾਣੇਗਾ ਪੱਕਾ ਜਾਣੀ ਇਸ ਗੱਲ ਮੋਟੀਆਂ ਮੋਟੀਆਂ ਜਿਹੜੀਆਂ ਗੱਲਾਂ ਸੀ ਸੁਣਦੇ ਆ ਰੋਜ਼ ਉਹਨਾਂ ਨੂੰ ਵੀ ਅਸੀਂ ਅੰਦਰ ਬਸਾ ਲਈਏ ਬੜੀ ਸੌਖੀ ਜ਼ਿੰਦਗੀ ਦੀ ਹੈ ਤੇ ਜਨਰਲ ਗੱਲਾਂ ਨੇ ਸਾਰੇ ਕਰਦੇ ਆਪਾਂ ਅਸਲ ਤੋਂ ਗੱਲਾਂ ਨੂੰ ਧੱਕੇ ਸੀਮਤ ਨੇ ਸਾਡੇ ਉਹਨਾਂ ਦਾ ਅਸਰ ਨਹੀਂ ਅਸੀਂ ਕਬੂਲਦੇ ਅਮਰੀ ਅਮਲੀ ਜਮਾ ਨਹੀਂ ਅਮਲੀ ਜਮਾ ਗੱਲ ਇੱਥੇ ਖੜੀ ਹੈ ਗੱਲ ਅਮਲ ਕਰਨ ਤੇ ਖੜੀ ਹੈ ਜਾਣਦੇ ਹੋਏ ਵੀ ਸਭ ਕੁਝ ਜਾਣਦਾ ਹੋਇਆ ਨਹੀਂ ਬੰਦਾ ਦਾ ਮੰਨਣਾ ਵੱਡਾ ਉਗੜ ਜਿਹੜੀ ਆਪਾਂ ਚੰਗੀ ਗੱਲਾਂ ਜਾਣਦੇ ਉਹਨੂੰ ਨਾ ਵੀ ਤਾਂ ਬੇਵਕੂਫੀ ਆ ਉਗਣੇ ਰਹਿ ਬਿਹੰਗਮ ਕਤਹ ਨਾ ਜਾਈ ਰਹਿ ਬਿਹੰਗਮ ਬਿਹੰਗਮ ਹੁੰਦਾ ਕਮਨ ਨਹੀਂ ਜਿਹੜਾ ਜਿਹੜਾ ਚੱਲਦਾ ਫਿਰਦਾ ਨਹੀਂ ਜਿਹਦੇ ਤੁਰਨਾ ਫਿਰਨਾ ਉੱਡਣਾ ਛੱਡਦਾ ਇੱਕ ਜੋ ਔਰ ਕਿਸੇ ਵੀ ਮਾਇਆ ਦੇ ਵਸਤੂ ਨਾਲ ਸੰਬੰਧ ਨਾ ਰੱਖੇ ਬਿਹੰਗਮ ਕਰਨਾ ਬੇਹੰਗਮ ਦੇ ਦੋ ਦਾ ਕਰਦੇ ਨੇ ਹੰਗਤਾ ਤੋਂ ਰਹਿਤ ਬੇਹੰਗ ਨਹੀਂ ਹੰਗ ਨੂੰ ਹੰਕਾਰ ਹੈ ਗਮ ਗਮਨ ਨਹੀਂ ਕਰਦਾ ਕਿਤੇ ਟਿਕ ਗਿਆ ਤੋਂ ਟਿਕਦਾ ਇਹਨੂੰ ਹੰਕਾਰ ਨਹੀਂ ਟਿਕਣ ਦਿੰਦਾ ਉਹ ਮੈਂ ਨਹੀਂ ਟਿਕਣ ਦਿੰਦਾ ਆਪਣੀ ਮਰਜ਼ੀ ਦੇ ਇਹਨੂੰ ਟਿਕਣ ਦਿੰਦੀ ਜਦੋਂ ਮਰਜ਼ੀ ਛੱਡ ਦਿੰਦਾ ਉਦੋਂ ਟਿਕਦਾ ਜਦੋਂ ਹੁਕਮ ਨੂੰ ਸੱਚ ਕਰਕੇ ਬੰਦਨ ਦਾ ਟਿਕ ਜਾਂਦਾ ਜ਼ਮੀਨ ਦੀ ਸਪੀਡ ਐਡੀ ਹੋ ਰਹੀ ਹੈ ਜ਼ਮੀਨ ਨੂੰ ਕੋਈ ਜ਼ੋਰ ਨਹੀਂ ਲਾਉਣਾ ਪੈਂਦਾ ਘੁੰਮਣ ਵਾਸਤੇ ਲਾਉਣਾ ਪੈਂਦਾ ਕਿੰਨਾ ਭਾਰ ਚੁੱਕ ਕੇ ਘੁੰਮੀ ਜਾਂਦੀ ਹੈ ਜ਼ਮੀਨ ਉਹਦੀ ਕੋਈ ਆਪਣਾ ਜ਼ੋਰ ਨਹੀਂ ਲੱਗਦਾ ਉਹਦਾ ਇਸ ਕਰਕੇ ਦੇ ਸਾਰੇ ਕੰਮ ਹੁੰਦੇ ਨੇ ਫਿਰ ਫ੍ਰੀਲੀ ਕੋਈ ਇਹਦਾ ਜ਼ੋਰ ਨਹੀਂ ਲੱਗਦਾ ਜੀ ਬੁੱਧੀ ਤੇ ਕੋਈ ਜ਼ੋਰ ਨਹੀਂ ਪੈਂਦਾ ਜੇ ਬੇਹੰਦੂ ਹੋ ਜਵੇ ਜੇ ਪਾਣੇ ਜਾਵੇ ਪਾਣੇ ਜਾਇਆ ਹੋਇਆ ਬੇਹਮਦੂ ਹੁੰਦਾ ਉਹ ਕੁਝ ਕਰਨ ਦੀ ਲੋੜ ਨਹੀਂ ਹੁਣ ਇਹ ਸੋਚੇ ਪਹਿਲਾਂ ਤਾਂ ਅਸੀਂ ਇਹ ਸੋਚੀਏ ਸਾਡਾ ਸਰੀਰ ਅਸੀਂ ਕਹਿੰਦੇ ਸਾਡਾ ਚਲੋ ਬੋਲਦੇ ਸਾਡਾ ਹੀ ਅਸੀਂ ਇਹਨੂੰ ਵਰਤਦੇ ਆਪਣੀ ਮਰਜ਼ੀ ਨਾਲ ਵਰਤਦੇ ਸਾਡੇ ਆਰਡਰ ਚੱਲਦਾ ਸਾਡਾ ਸਰੀਰ ਤਾਂ ਸਾਹ ਹੁੰਦਾ ਤਾਂ ਹੀ ਸਰੀਰ ਹੈ ਜੇ ਸਾਹ ਬੰਦ ਹੋ ਜਾ ਫਿਰ ਮਤਲਬ ਕੀ ਸਾਹ ਅਸੀਂ ਆਪ ਲੈਂਦੇ ਪਰ ਫਿਰ ਵੀ ਹੈ ਜੇ ਸਾਹ ਲੈਣ ਦਾ ਪ੍ਰਬੰਧ ਉਹਨੇ ਕੀਤਾ ਹੋਇਆ ਸਾਡਾ ਕੋਈ ਜ਼ੋਰ ਨਹੀਂ ਲੱਗਦਾ ਸੌ ਜਾਂਦੇ ਆਰਾਮ ਕਰਦੇ ਆ ਰੈਸ ਸਾਹ ਹੁੰਦਾ ਰਹਿੰਦਾ ਸਭ ਤੋਂ ਜ਼ਰੂਰੀ ਕੰਮ ਸਾਡੇ ਸਰੀਰ ਨੂੰ ਸਾਹ ਹੋਣਾ ਸਾਡਾ ਹੈ ਜੇ ਇਹ ਉਹਨੇ ਸਾਂਭਿਆ ਹੋਇਆ ਹੈ ਬਾਕੀ ਤਾਂ ਖਾਣਾ ਪੀਣਾ ਮੈਨੂੰ ਨਹੀਂ ਰਹਿ ਗਿਆ ਨਾ ਸਰੀਰ ਦਾ ਤੇ ਉਹ ਨਹੀਂ ਕਰ ਸਕਦਾ ਇੱਥੇ ਨਹੀਂ ਵਿਸ਼ਵਾਸ ਖਾਣਾ ਪੀਣਾ ਪਹਿਨਣਾ ਤਾਂ ਘਰ ਦੇ ਵੀ ਕਰਨ ਦਿੰਦੇ ਨੇ ਮਰੀਜ਼ ਦੇ ਸਾਹ ਲੈ ਕੇ ਦਿਖਾਵੇ ਕੋਈ ਉਹਦੇ ਤੋਂ ਕੋਈ ਮਰੀਜ਼ ਪੈ ਗਿਆ ਬੁੱਝੇ ਖਾਣ ਪੀਣ ਦਾ ਪ੍ਰਬੰਧ ਤਾਂ ਸਾਰੇ ਕਰ ਦਿੰਦੇ ਨੇ ਜੇ ਸਾਹ ਨਾ ਆਵੇ ਦੂਆ ਲੈ ਕੇ ਦਿਖਾਵੇ ਉਹ ਤੋਂ ਕੋਈ ਸਾਹ ਉਸੇ ਜਗ੍ਹਾ ਹੋਰ ਨਹੀਂ ਲੈ ਸਕਦਾ ਕੋਈ ਪ੍ਰਬੰਧ ਨਹੀਂ ਸਾਡੇ ਕੋਲ ਉਹ ਤਾਂ ਐਡਾ ਬੜਾ ਪ੍ਰਬੰਧ ਉਹਨੇ ਆਪਣੇ ਹੱਥ 'ਚ ਰੱਖਿਆ ਜਿਹੜਾ ਮੁੱਲੀ ਜੀ ਗੱਲ ਆ ਉਹਦੇ ਖਾਤਰ ਸਾਨੂੰ ਚਿੰਤਾ ਪਈ ਹੋਈ ਗੱਲੇ ਕੁਝ ਨਹੀਂ ਜਿਹੜੀ ਉਹ ਤਾਂ ਗੱਲੇ ਕੁਝ ਨਹੀਂ ਖਾਣਾ ਪੀਣਾ ਔਰ ਪਹਿਨਣਾ ਇਹਦੀ ਸਾਨੂੰ ਚਿੰਤਾ ਐਡੀ ਬਣਾਈ ਹੋਈ ਚਿੰਤਾ ਉਹਦੀ ਕਰਨ ਦੀ ਸਾਖ ਬਿਆਉਂਦੇ ਉਹ ਸਾਡੇ ਬਚ ਨਹੀਂ ਜੋਦਾ ਉਹਨੇ ਪ੍ਰਬੰਧ ਕੀਤਾ ਹੋਇਆ ਦੁਆ ਤਾਂ ਬਗੂਲੀ ਗੱਲ ਹੈ ਪਰ ਭਰੋਸਾ ਕੌਣ ਕਰੇ ਕੋਈ ਵੀ ਮੂਰਖਤਾ ਉਹ ਵੀ ਇਹ ਮਤ ਥੋੜੀ ਹੈ ਇਸੇ ਨੂੰ ਕਹਿੰਦੇ ਮੇਰੀ ਮਤ ਥੋੜੀ ਦਾ ਰਹਿਤ ਹੰਗਮ ਕਤੇ ਹਨ ਜਾਈ ਆਪਣੇ ਇਹ ਵੀ ਛੱਡੋ ਸਾ ਉਹਦਾ ਸੈਦਾਨ ਕਹਿੰਦਾ ਆਟੋਮੈਟਿਕ ਹੋ ਜਾਈ ਸਭ ਚਲੋ ਠੀਕ ਹੈ ਉਹ ਜਿਹੜਾ ਪੇਟ 'ਚ ਬੱਚਾ ਉੱਥੇ ਤਾਂ ਸਾਹ ਨਹੀਂ ਹੁੰਦਾ ਜਿਉਂਦਾ ਹੈ ਉਹ ਬਿਨਾਂ ਸਾਹ ਦੇ ਜਿਉਂਦਾ ਰੱਖਿਆ ਹੈ ਉਹ ਉੱਥੇ ਕਰਾਮਾਤ ਦੱਸੋ ਕੀ ਦੀ ਹੈ ਸਾਡੀ ਹੈ ਉਹ ਸਾਡੀ ਹੈ ਪਰ ਪਾਵਾ ਮੈਨੂੰ ਸਾਹ ਤੇ ਰੱਖੇ ਉਹਦਾ ਸਾਹ ਦੇ ਬਿਨਾਂ ਵੀ ਰੱਖ ਸਕਦਾ ਹੈ ਦਸ ਕੌਣ ਰੱਖੂਗਾ ਦੋ ਗੱਲਾਂ ਸਾਡੇ ਕੋਲ ਕਿੱਡੀਆਂ ਬੜੀਆਂ ਨੇ ਜੇ ਵਿਚਾਰੀਏ ਜੇ ਦੋਏ ਗੱਲਾਂ ਤੇ ਗੌਰ ਕਰਕੇ ਵਿਚਾਰ ਲਈਏ ਇੱਥੇ ਪੈਰ ਗੱਡ ਲਈਏ ਇੱਥੇ ਬੰਦੀ ਸਾਰੀ ਜ਼ਿੰਦਗੀ ਸੌਖੀ ਹੋ ਜਾਂਦੀ ਸਾਰਾ ਗਿਆਨ ਇੱਥੋਂ ਹੋ ਜਾਂਦਾ ਐ ਵੱਡੀਆਂ ਲੋਕ ਨਾਲ ਸਾਡੇ ਬਚ ਨਹੀਂ ਆ ਜਾਂਦੇ ਕਿਸੇ ਦੇ ਵੀ ਬਚ ਨਹੀਂ ਕਿੱਡਾ ਹੀ ਕੋਈ ਅਮੀਰ ਹੋਵੇ ਕਿੰਨਾ ਹੀ ਕੋਈ ਪੈਸਾ ਹੋਵੇ ਕਿੰਨੀਆਂ ਫੌਜਾਂ ਹੋਣ ਇਹ ਦੋ ਗੱਲਾਂ ਦੇ ਵਿੱਚ ਕੋਈ ਬਚ ਨਹੀਂ ਨਾ ਤੇ ਫੌਜ ਕੰਮ ਕਰੇ ਨਾ ਤੇ ਪੈਸਾ ਕੰਮ ਕਰੇ ਨਾ ਤੇ ਕੋਈ ਕਰਾਮਾਤ ਕੰਮ ਕਰੇ ਕੋਈ ਕਿੱਡਾ ਹੀ ਕਰਾਮਾਤੀ ਹੋਵੇ ਕਰਕੇ ਦਿਖਾਵੇ ਕੋਈ ਸੰਤ ਕਿੱਡਾ ਹੀ ਆਪਣੇ ਆਪ ਨੂੰ ਕਾਹੇ ਕਰਕੇ ਦਿਖਾਵੇ ਇਹ ਦੋਏ ਪਾਵਰ ਉਹਨੇ ਆਪਣੇ ਹੱਥ 'ਚ ਰੱਖੀ ਹੋਈ ਇੱਥੋਂ ਹੀ ਸਮਝ ਲਵੇ ਜੇ ਸਮਝਣਾ ਸਮਝਣ ਨੂੰ ਬਹੁਤ ਕੁਛ ਹੈ ਪਰ ਬੇਸਮਝੀ ਜਿਹੜੀ ਹੈ ਉਹ ਸਾਰਿਆਂ ਦੇ ਸੌਗਾ ਫੇਰ ਦਿੰਦੀ ਹੈ ਸੌ ਵਾਰ ਇੱਕ ਸੌਗਾ ਸੌਗਾ ਇੱਕ ਵਾਰ ਜੇ ਬਦਲ ਕਰ ਦਿੰਦਾ ਵਾਹ ਜਦੋਂ ਮਰਜੀ ਲੋ ਜਿੱਦੀ ਮਰਜੀ ਗੱਲ ਕਰ ਲਈਏ ਜਿੱਦਾਂ ਮਰਜੀ ਗਿਆਨ ਕਰ ਲਈਏ ਨਾ ਮੰਨਣ ਵਾਲੀ ਮੈਂ ਨਾ ਮੰਨੂ ਵਾਲੀ ਗੱਲ ਇੱਕੋ ਸੌਗਾ ਫੇਰ ਦਿੰਦੀ ਹੈ ਬਰਾਬਰ ਹੋ ਗਿਆ ਜੇ ਮੈਂ ਨਾ ਮੰਨੂ ਹੈ ਜਾਂ ਮਨ ਬੇਭਰੋਸਗੀ ਕਰਦਾ ਹੈ ਸੌਂਦਾ ਫਿਰ ਗਿਆ ਸਭ ਕਾ ਰਹਿਤ ਹੰਗਮ ਕਤਹਿ ਹੈ ਨਾ ਜਾਈ ਫੇਰ ਮਨ ਟਿਕ ਜਾਂਦਾ ਹੈ ਬੇਹੰਗਮ ਹੋ ਜਾਂਦਾ ਹੈ ਸਾਰੀਆਂ ਜ਼ਿੰਮੇਵਾਰੀਆਂ ਛੱਡ ਦਿੰਦਾ ਹੈ ਇਹਦਾ ਸਾਰੀ ਖੇਡ ਰਾਜਾ ਰਾਮ ਕੀ ਕਹਾਣੀ ਹੈ ਤੇਰਾ ਤਾਂ ਕੋਈ ਪਾਰਟ ਹੈ ਨਹੀਂ ਤੇਰਾ ਪਾਰਟ ਸਿਰਫ ਇੰਨਾ ਹੀ ਹੈ ਉਹਦੇ ਹੁਕਮ 'ਚ ਚੱਲਣਾ ਤੇਰਾ ਪਾਰਟ ਜਿਵੇਂ ਚਲਾਉਂਦਾ ਉਹ ਵੀ ਚੱਲੀ ਜਾਂਦਾ ਜਿਵੇਂ ਚਲਾਉਂਦਾ ਚੱਲੀ ਜਾ ਅਗੈ ਗਹਿ ਗਹਿ ਗਗਨ ਰਹੇ ਜਿੱਥੇ ਕੋਈ ਡਟ ਕਸਿਆ ਹੋਇਆ ਇੱਜੜ ਦਾ ਜੇ ਉੱਥੇ ਟਿਕਿਆ ਰਹੇ ਜੇ ਖੁੱਲ ਕੇ ਨਾਲ ਹੋਰ ਕਿਤੇ ਚਲਾ ਜਾਵੇ ਸਾਰੇ ਇੱਜੜ ਨੂੰ ਖਰਾਬ ਕਰ ਦਿੰਦਾ ਕਿਤੇ ਹੋਰ ਚਲਾ ਜਾਵੇ ਜੇ ਖੁੱਲ ਕੇ ਫੇਰ ਕੀ ਕਰਦਾ ਉਹ ਸਾਰਾ ਇੱਜੜ ਖਰਾਬ ਬਸ ਅਸੀਂ ਖੁੱਲ ਕੇ ਜਾਂ ਹੋਰ ਤੋਂ ਜਾਂਦੇ ਆ ਉਹ ਚ ਗੜਬੜ ਕਰਦੇ ਕਰ ਨਹੀਂ ਦਿੰਦਾ ਪਰ ਉਹਨੇ ਵੀ ਪੱਕੇ ਲਾਏ ਨੇ ਜਿੱਦੇ ਖੁੱਲ ਸਕਦੇ ਹੀ ਨਹੀਂ ਉਹਦੀ ਉਹਨੇ ਵੀ ਲੋਕ ਨਾਲ ਲਾਏ ਹੋਏ ਨੇ ਲੋਕ ਲਾ ਕੇ ਵੀ ਦੂਰੇ ਫਿਰਨਾ ਪਾਈ ਹੋਈ ਹੈ ਉੱਤੇ ਵੀ ਉੱਤੇ ਜੇ ਢਿੱਲੇ ਵੀ ਹੋ ਜਾਣ ਉੱਤੇ ਨਹੀਂ ਜਾ ਸਕਦੇ ਕੁਝ ਵੀ ਸਾਡੇ ਸੋਚੇ ਤੇ ਨਹੀਂ ਹੁੰਦਾ ਸਾਡੇ ਬਸ ਵਿੱਚ ਕੁਝ ਨਹੀਂ ਛੱਡਿਆ ਉਹਨੇ ਜੇ ਬਸ ਵਿੱਚ ਕਦੇ ਛੱਡ ਦਿੰਦਾ ਹੀ ਨਹੀਂ ਚੱਲਣ ਦਿੰਦੇ ਸੀ ਅਸੀਂ ਇਹ ਕੁਝ ਅਸੀਂ ਕਰ ਰਹੇ ਜੋ ਸਾਡੇ ਵਾਸਤੇ ਹੋਵੇ ਸਾਰਿਆਂ ਦੇ ਟੋਬੀ ਦਾ ਕਹਿੰਦਾ ਬਦਲ ਨਾ ਹੋਵੇ ਵਾਲੀ ਕਹਿੰਦਾ ਵੀ ਪੈ ਜਵੇ ਕਿਹਦੀ ਬੰਦੇ ਹੋ ਟੋਬੀ ਕਹਿੰਦਾ ਬਦਲ ਨਾ ਹੋਵੇ ਵਾਲੀ ਕਹਿੰਦਾ ਵੀ ਪੈਣਾ ਚਾਹੀਦਾ ਰੋਜ਼ ਥੋੜਾ ਥੋੜਾ ਕੱਪੜੇ ਭੇਜੀ ਬਾਹਰ ਬਰਖਾ ਹੋ ਜਾ ਜ਼ਿਆਦਾ ਨਾ ਹੋਵੇ ਜੀਰੀ ਵਾਲਾ ਕਹਿੰਦਾ ਵੀ ਰੋਜ਼ ਕਹਿੰਦੇ ਪਰ ਹੋਵੇ ਕਿਹਦੀ ਬੰਦੇ ਕਰਦਾ ਆਪਣੀ ਮਰਜ਼ੀ ਉਹਦੀ ਸੁਣਦਾ ਕਿਸੇ ਦੀ ਜੇ ਸੁਣੇ ਦਾ ਗਿਆ ਅਗੈ ਗਹਿ ਗਹਿ ਗਗਨ ਰਹਾਈ ਅਗੈ ਗਹਿ ਅਗੈ ਕੀ ਹੈ ਅਗੈ ਮਨ ਅਗੈ ਮਨ ਵੀ ਪਕੜ ਕੇ ਆਉਂਦਾ ਹੈ ਉਹ ਚੀਜ਼ ਨੂੰ ਫੜੋ ਜਿਹੜੀ ਫੜ ਨਹੀਂ ਸਕਦੇ ਅਸੀਂ ਉਹ ਚੀਜ਼ ਫੜੀ ਹੋਈ ਹੈ ਜਿਹਨੂੰ ਸਾਰੇ ਹੀ ਫੜ ਸਕਦੇ ਵੀ ਫੜਿਆ ਸੀ ਮਾਇਆ ਫੜੀ ਹੋਈ ਹੈ ਤੇ ਸਾਰੀ ਫੜ ਸਕਦੇ ਜਾਨਵਰਾਂ ਦੀ ਫੜੀ ਹੋਈ ਹੈ ਤਾਂ ਫੜਨਾ ਹੈ ਉਹ ਚੀਜ਼ ਨੂੰ ਜਿਹੜੀ ਸਾਡੀ ਪਕੜ ਤੋਂ ਬਾਹਰ ਹੈ ਜੇ ਉਹ ਫੜ ਲਈਏ ਪਕੜ ਚ ਆ ਜਵੇ ਤਾਂ ਸਾਡਾ ਜੀਵਨ ਸੌਖਾ ਹੋ ਜਾਵੇ ਅਗਰ ਅਗਰ ਮਨ ਮਨ ਕਾਬੂ ਚ ਨਹੀਂ ਆ ਰਿਹਾ ਅਕਲ ਦੇ ਬੁੱਧੀ ਦੀ ਮਨ ਪਕੜ ਨਹੀਂ ਬੰਦਾ ਬੁੱਧੀ ਤੋਂ ਮਨ ਪਕੜਨ ਨੂੰ ਕਾਬੂ ਕਰਨਾ ਮਨ ਨੂੰ ਕਾਬੂ ਕਰਨਾ ਹੈ ਅਸੀਂ ਅਗਾਇਆ ਕਿ ਪਕੜ ਚ ਨਹੀਂ ਆਉਂਦਾ ਕਾਬੂ ਨਹੀਂ ਆਉਂਦਾ ਬੁੱਧੀ ਦੇ ਅਕਲ ਨੂੰ ਇੰਨੀ ਮਜ਼ਬੂਤ ਕਰਨਾ ਕਿ ਮਨ ਨੂੰ ਪਕੜ ਕੇ ਬਿਠਾ ਲਵੇ ਤਾਂ ਕਿ ਨਹੀਂ ਜਾ ਸਕਦਾ ਆਪਣੀ ਮਰਜ਼ੀ ਨਹੀਂ ਕਰ ਸਕਦਾ ਗਏ ਗਗਨ ਰਹਾਈ ਜਾਂ ਮਨ ਨੂੰ ਪਕੜ ਕੇ ਬੁੱਧੀ ਫਿਰ ਗਗਨ ਦੇ ਵਿੱਚ ਰਹੇ ਧਰਤੀ ਤੇ ਨੂੰ ਲੱਗਣੇ ਨਾ ਲਵੇ ਜ਼ਮੀਨ ਦਾ ਲੱਗੂਗਾ ਤਾਂ ਜਾ ਪਕੜਾ ਕਰੂਗਾ ਬਸ ਗਏ ਗਗਨ ਰਾਹੀ ਹਿਰਦੇ ਵਿੱਚ ਜਾ ਕੇ ਕਰ ਦੇ ਇੱਥੋਂ ਨਹੀਂ ਬਾਹਰ ਉੜਦੇ ਗਗਨ ਦੀ ਆਵਾਜ਼ ਗਗਨ ਕਿਹਾ ਇੱਥੋਂ ਉੱਪਰ ਨੂੰ ਜਾਊਗਾ ਸਿਰਫ ਥੱਲੇ ਨੂੰ ਨਹੀਂ ਜਾ ਸਕਦਾ ਦਸਾਂ ਦੇ ਸਾਹਮਣੇ ਚ ਨਹੀਂ ਜਾ ਸਕਦਾ ਗਗਨ ਦਾ ਵਰਤਿਆ ਹੈ ਬਹੁਤ ਇੰਪੋਰਟੈਂਟ ਗੱਲ ਹੈ ਪ੍ਰਕਾਸ਼ ਨੂੰ ਵਰਤਿਆ ਕੱਲਾ ਆਕਾਸ਼ ਨਹੀਂ ਬਚਿਆ ਜਿਹੜੇ ਲੋਕ ਇੱਥੋਂ ਕਹਿੰਦੇ ਨੇ ਰਾਏ ਉੱਤੇ ਨੂੰ ਜਾਣਦੇ ਥੱਲੇ ਨੂੰ ਜਾ ਸਕਦੇ ਉਹ ਦਹਿ ਨਹੀਂ ਜਾਣਦੇ ਦਹਿ ਜਾਇ ਨਹੀਂ ਸਕਦੇ ਇੱਕ ਤੇ ਸ਼ਰਮ ਜਾਣਦੇ ਉੱਪਰ ਆਕਾਸ਼ ਹਿਰਦੇ ਜੋ ਜਾਊਗਾ ਦਸਾਂ ਦੇ ਸ਼ਬਦ ਜਾਊਗਾ ਗਗਨ ਹਿਰਦਾ ਹੁੰਦਾ ਹਿਰਦੇ ਜੋ ਸਰਬ ਵਿਆਪੀ ਉਹ ਦਸਾਂ ਦੇ ਸ਼ਬਦ ਜੇ ਕੋਈ ਅਸਰ ਜਾਊਗਾ ਐਤੋਂ ਜਾਊਗਾ ਸਰਬੁੱਤੇ ਨੂੰ ਜਾਊਗਾ ਥੱਲੇ ਨੂੰ ਨਹੀਂ ਜਾ ਸਕਦਾ ਕਦੇ ਖੇਦੇ ਜੋ ਜਾਂ ਸਰਵਿਆਪੀ ਅਸੀਂ ਹੁੰਦੇ ਆ ਤਾਂ ਦਸਾਂ ਦਿਸ਼ਾਵਾਂ ਜੁੜਦੇ ਆ ਇੱਥੋਂ ਜਦ ਹੁੰਦੇ ਆ ਇੱਥੋਂ ਸਿਰ ਉੱਤੇ ਨੂੰ ਦੇ ਉੱਪਰ ਨੂੰ ਚੜਦਾ ਉੱਪਰ ਨੂੰ ਚੜਦਾ ਉੱਪਰ ਨੂੰ ਚੜਦਾ ਹੰਕਾਰ ਦਾ ਹੋਵੇਵਾਦੀ ਹੋਵੇਵਾਦੀ ਜੇ ਉੱਚਾ ਚੜਦਾ ਤਾਂ ਥੱਲੇ ਡਿੱਗਦਾ ਦਸਾਂ ਦਿਸ਼ਾਵਾਂ ਜਾਣ ਵਾਲਾ ਥੱਲੇ ਡਿੱਗਦਾ ਨਹੀਂ ਚਾਰੇ ਪਾਸੇ ਤੇ ਕੋਈ ਹੈ ਦਸਾਂ ਦਿਸ਼ਾਵਾਂ 'ਚ ਕੋਈ ਹੈ ਡਿੱਗੂਗਾ ਜਿਵੇਂ ਸੂਰਜ ਦੀ ਲਾਈਟ ਫੈਲਦੀ ਹੈ ਇੱਥੋਂ ਲਾਈਟ ਫੈਲਦੀ ਹੈ ਇੱਥੋਂ ਕਿਵੇਂ ਫੈਲਦੀ ਹੈ ਇੱਥੇ ਜਿਵੇਂ ਸਿਰੀ ਜਾਂਦੀ ਬਾਹਰ ਫੈਲਦੀ ਹੈ ਫੈਲਦੀ ਹੈ ਦੇਖੇ ਨਾ ਬਾਹਰ ਉੱਤੇ ਮੁੰਡਾ ਲਾਉਂਦਾ ਐ ਸੁਰਤ ਫੈਲਦੀ ਹੈ ਜਿਵੇਂ ਬਾਹਰ ਫੈਲਦੀ ਹੈ ਇੱਥੋਂ ਫੈਲਦੀ ਹੈ ਇਹ ਫੈਲਦੀ ਹੈ ਜਿਵੇਂ ਸੂਰਜ ਦੇ ਸਾਰੇ ਪਾਸੇ ਲਾਈਟ ਹੈ ਦਸਾਂ ਖਬਰ ਇੱਥੇ ਸੂਰਜ ਵਾਂਗੂ ਫੈਲਦਾ ਇੱਥੇ ਕਿਰਣ ਵਾਂਗੂ ਫੈਲਦਾ ਉੱਪਰ ਕਿਰਣ ਰਹਿਦਾ ਸੂਰਜ ਨਹੀਂ ਹੋ ਸਕਦਾ ਇੱਥੇ ਆ ਕੇ ਸੂਰਜ ਬਣਦਾ ਸਸੀ ਘਰ ਸੂਰ ਬਸਾ ਮਿਟੇ ਮਿਟੇ ਹੋਇਆ